ਖਾਨਦਾਨੀ ਤਾਂ ਬਲੱਡ ਵਿੱਚ ਮਿਲਦੀ ਨਾ ਹੁੰਦੇ ਪੈਸੇ ਨਾ ਉੱਚੇ ਨੇ ਖਾਨਦਾਨ ਨਹੀਂ ਕੰਮ ਕੱਢ ਕੇ ਕਿਸੇ ਵੀ ਯਾਰ ਵੇਲੀ ਦਾ ਆਪਾ ਯਾਰੀ ਚ ਜਿਤਾਇਆ ਗਦੇ ਸਾਨ ਨਹੀਂ ਤੋਰੇ ਜਿਹਦੇ ਨਾਲ ਮਦਦ ਕੀਤੀ ਠੋਕ ਕੇ ਤੋਰੇ ਜਿਹਦੇ ਨਾਲ ਮਦਦ ਕੀਤੀ ਠੋਕ ਕੇ ਨਾ ਸੋਚਾਂ ਰੱਖੀਆਂ ਵਕੀਲਾਂ ਵਾਂਗ ਦੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਸਾਡੇ ਨਾਲ ਨਹੀਂ ਰਹਿਦਾ ਪਿੱਠ ਪਿੱਛੇ ਕਰਦਾ ਮਸ਼ਹੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਨਾਲ ਵੱਲੀਏ ਰਹਿਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ ਬੰਦ ਰੱਖਿਆ ਆਏ ਨੀਵਾ ਜਿੰਨਾ ਜੱਟ ਨੇ ਦਿੱਤਾ ਰਤਬਾ ਬਾਬਾ ਨੇ ਉਹਨਾਂ ਹਾਈਆ ਚੌੜੀ ਇੱਜ਼ਤਾਂ ਦੇ ਨਾਲ ਨਾ ਪਸੰਦ ਨਹੀਂ ਵਿਆਹਣੀ ਉਹੀ ਯਾਰੀ ਜੀ ਦੇ ਨਾਲ ਲਾਈਆ ਮਨ ਰੱਖਿਆ ਆਏ ਨੀਵਾ ਜਿੰਨਾ ਜੱਟ ਨੇ ਦਿੱਤਾ ਰਤਬਾ ਬਾਬਾ ਨੇ ਉਹਨਾਂ ਹਾਈਆ ਚੌੜੀ ਇੱਜ਼ਤਾਂ ਦੇ ਨਾਲ ਨਾ ਪਸੰਦ ਨਹੀਂ ਵਿਆਹਣੀ ਉਹੀ ਯਾਰੀ ਜੀ ਦੇ ਨਾਲ ਲਾਈਆ ਕਿਸੇ ਨਾਲ ਜਿੱਸੇ ਸਿੱਟ ਰੋਂ ਗਿਆ ਐਵੇਂ ਸੜਦੇ ਨਹੀਂ ਵੱਟ ਵੱਟ ਕੂੜੀਆਂ ਜਿਹੜਾ ਇੱਕ ਵਾਰੀ ਵੇਜੇ ਨਾਲ ਨਹੀਂ ਰਹਿਦਾ ਪਿੱਠ ਪਿੱਛੇ ਕਰਦਾ ਮਸ਼ਹੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਨਾਲ ਵੱਲੀਏ ਰਹਿਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ 3600 ਗਿਰਾ ਕੇ ਵੋਨ ਮਿਲਦਾ ਏ ਟਾਈਮ ਹੁਣ ਰਹਿ ਗਿਆ ਨਾ ਦੂਰੀ ਤੇਰਾ ਆਮ ਨਹੀਂ ਰੈੱਡ ਲਾਈਟ ਉੱਤੇ ਜਦੋਂ ਰੁਕਦੀ ਏ ਗੱਡੀ ਜੇ ਕੋਈ ਵੇਖ ਲੈ ਤਾਂ ਲੱਗ ਜਾਂਦਾ ਜਾਮ ਨਹੀਂ ਲੋਕਾਂ ਦੇ ਤਾਂ ਵਿਕਦੇ ਕੰਪਨੀ ਜਗੀਦ ਵੱਲੋਂ ਕੰਪਨੀ ਜਗੀਦ ਵੱਲੋਂ ਕੰਪਨੀ ਜੀ ਇੱਥੇ ਵਿਕਦਾ ਗੁਰੀ ਦਾ ਕੱਲਾ ਨਾਮ ਨਹੀਂ ਉਹ ਇੱਥੇ ਵਿਕਦਾ ਫਲੋ ਦਾ ਕੱਲਾ ਨਾਮ ਨਹੀਂ ਅਸਲਾ ਪਠਾਣੀ ਕਦੋਂ ਛੱਡਦਾ ਜਦੋਂ ਬੱਲੀਏ ਵੈਰੀ ਦੀ ਹਿੱਕ ਨਾ ਭਲੇ ਨਾ ਗਿਣ ਹੁੰਦੀਆਂ ਮਲਾਜੇ ਵਿੱਚ ਮੋਰੀਆਂ ਜਿਹੜਾ ਕਰਦਾ ਏ ਸਾਡੇ ਨਾਲ ਮੁਕਾਬਲੇ ਅਸਲਾ ਪਠਾਣੀ ਕਦੋਂ ਛੱਡਦਾ ਜਦੋਂ ਬੱਲੀਏ ਵੈਰੀ ਦੀ ਹਿੱਕ ਨਾ ਭਲੇ ਨਾ ਗਿਣ ਹੁੰਦੀਆਂ ਮਲਾਜੇ ਵਿੱਚ ਮੋਰੀਆਂ ਜਿਹੜਾ ਕਰਦਾ ਏ ਸਾਡੇ ਨਾਲ ਮੁਕਾਬਲੇ ਜੰਗ ਸੰਧੂ ਦੀ ਜਵਾਨ ਅਸਟਾਵਿਆਂ ਪਾ ਕੇ ਛੱਡਦਾ ਲਾਹੌਰੇ ਵਾਲਾ ਪੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਸਾਡੇ ਇਹ ਸੀ ਆਪਣੀ ਐਲਬਮ 26 ਦਾ ਪਹਿਲਾ ਗਾਣਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗਿਆ ਤੇ ਐਲਬਮ 26 ਦਾ ਅਗਲਾ ਗਾਣਾ 26 ਫਰਵਰੀ ਨੂੰ so channel Geet M P three subscribe ਕਰ ਲਓ ਸਬਸਕ੍ਰਾਈਬ